ਲਾਜ ਮਰੇ ਜੋ ਨਾਮ ਲਾਜ ਮਰੈ ਜੋ ਨਾਮ ਨ ਲੇਵੇ ਨਾਮ ਬਿਹੁ ਲਾਜ ਮਰ नाम बहु ਨਾਮ ਬਿਉ ਚਰਮ ਜਨਮ ਕੀ ਜਨਮ ਜਨਮ चंदन का ਤੀਰਥ ਨਾਏ ਕਾ ਸੁਚ ਸੈਲ ਮਨ ਕੋ ਗਾ ਹਰ ਕੇ ਭਜਨ ਬਿਨ ਬਿਰਥਾ ਹਰ ਕੇ ਭਜਨ ਬਿਨ ਬਿਰਥਾ ਕੂਲ ਹਰ ਕੇ ਭਜਨ ਬਿਨ ਬਿਰਥਾ ਲਾਜ ਮਰੇ ਬਿਨ ਖਾਏ ਪੂਜੈ ਨਹੀਂ ਭੁੱਖ ਬਿਨ ਖਾਏ ਪੂਜੈ ਨਹੀਂ ਭੁੱਖ ਰੋ ਤਨ ਤਨ ਸਾਧ ਤਨ ਹਰ ਨਾਮ ਤਨ ਤਨ ਸਾਧ धनहर पग Rajma قامت ਜਮ ਰਹਿ ਸਤਿਗੁਰੂ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਬੈਠੇ ਸਤਸੰਗੀ ਜਨੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਸਾਲਾਨਾ ਸਮਾਗਮ ਹੁੰਦਾ ਹੈ ਉਸ ਵਿੱਚ ਆਪ ਜੀ ਦੇ ਕਈ ਦਿਨਾਂ ਤੋਂ ਹਾਜ਼ਰੀਆਂ ਭਰ ਰਹੇ ਹੋ ਮੈਂ ਅੱਜ ਪਹਿਲੇ ਦਿਨ ਉਹਨਾਂ ਮਹਾਪੁਰਸ਼ਾਂ ਨੂੰ ਸਤਪੁਰਸ਼ਾਂ ਨੂੰ ਸਮਰਪਿਤ ਹੋ ਕੇ ਆਪ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੋਇਆ ਹਾਂ ਕੱਲ ਫਿਰ ਇਸ ਵੇਲੇ ਮਿਲ ਬੈਠਾਂਗੇ ਜੋ ਗੁਰੂ ਕਰਾਏਗਾ ਮਿਲ ਜੁਲ ਕੇ ਇਸ ਦੀ ਕੀਰਤੀ ਕਰਾਂਗੇ ਜੀ ਤੋਂ ਦੋ ਦਿਨ ਤੋਂ ਬਾਅਦ ਮੈਂ ਫਿਰ ਥੋੜੀ ਜੀ ਛੁੱਟੀ ਲੈ ਲੈਣੀ ਹੈ 11 ਤਰੀਕ ਤੋਂ ਮੈਂ ਰੋਜ਼ਾਨਾ ਆਪ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੋਵਾਂਗਾ ਸਮਾਗਮ ਦੀ ਸੰਪੂਰਨਤਾ ਤੱਕ 16 ਤਰੀਕ ਤੱਕ ਤੋਂ ਆਪ ਦਾ ਪਿਆਰ ਆਪ ਕੋਲੋਂ ਹਰ ਸਾਲ ਦੀ ਤਰ੍ਹਾਂ ਮੈਂ ਆਪਣੇ ਵਾਸਤੇ ਬਲ ਲੈਣ ਵਾਸਤੇ ਆਉਂਦਾ ਹਾਂ ਤੁਸੀਂ ਅਰਦਾਸ ਕਰਿਓ ਮਹਾਪੁਰਸ਼ਾਂ ਦੇ ਨਾਲ ਇਹ ਮੇਰੀ ਨਿਭ ਜਾਵੇ ਕਈ ਵਾਰੀ ਇਹ ਜਿਹੜਾ ਮਨ ਹੈ ਲਾਲਚੀ ਵੀ ਹੋ ਜਾਂਦਾ ਮੈਂ ਆਪਣੇ ਆਪ ਨੂੰ ਰੋਕਦਾ ਤੇ ਬਹੁਤ ਹਾਂ ਪਰ ਪਤਾ ਨਹੀਂ ਕਈ ਵਾਰੀ ਅਜਿਹਾ ਵੀ ਹੋ ਜਾਂਦਾ ਮੈਂ ਕੋਸ਼ਿਸ਼ ਕਰਾਂਗਾ ਕਿ ਇਹਨਾਂ ਦਿਨਾਂ ਦੇ ਵਿੱਚ ਬਾਹਰਲੇ ਮੁਲਕਾਂ ਦੇ ਵਿੱਚ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਉਹਨਾਂ ਦਾ ਕਈ ਵਾਰੀ ਜ਼ੋਰ ਪੈ ਜਾਂਦਾ ਫਿਰ ਵੀ ਮੈਂ ਮੰਨਦਾ ਨਹੀਂ ਮੇਰੀ ਕੋਸ਼ਿਸ਼ ਹੁੰਦੀ ਮੈਂ ਕਿਤੇ ਵੀ ਹੋਵਾਂ ਇਹਨਾਂ ਦਿਨਾਂ ਦੇ ਵਿੱਚ ਆਪ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੋ ਜਾਵਾਂ ਤੋ ਇਹ ਤੁਸੀਂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰ ਦੇਣੀ ਮਹਾਪੁਰਸ਼ਾਂ ਦੇ ਨਾਲ ਮੇਰੀ ਜਦ ਤੱਕ ਵੀ ਮੈਂ ਕੀਰਤਨ ਕਰਦਾ ਹਾਂ ਸਵਾਸ ਹਨ ਇਸੇ ਤਰ੍ਹਾਂ ਨਿਭ ਜਾਵੇ ਆਪ ਸੰਗਤ ਦੀ ਸੇਵਾ ਕਰਦੇ ਗੁਰੂ ਰਹਿਮਤ ਕਰੇ ਇਹਨਾਂ ਦਿਨਾਂ ਦੇ ਵਿੱਚ ਮਹੰਤ ਤਾਰਾ ਸਿੰਘ ਹੋਰਾਂ ਦੀ ਤੁਹਾਨੂੰ ਵੀ ਯਾਦ ਆਉਂਦੀ ਹੋਵੇਗੀ ਮੈਨੂੰ ਵੀ ਯਾਦ ਆਉਂਦੀ ਹੈ ਜਦੋਂ ਮੈਂ ਸ਼ੁਰੂ ਸ਼ੁਰੂ ਵਿੱਚ ਆਉਣਾ ਸ਼ੁਰੂ ਕੀਤਾ ਇੱਥੇ ਤੇ ਬੱਸ ਤੇ ਆਇਆ ਕਰਦਾ ਸੀ ਉਹ ਆਪਣੀ ਤਰ੍ਹਾਂ ਦਾ ਸਮਾਂ ਸੀ ਉਹ ਵੀ ਬਹੁਤ ਚੰਗਾ ਸੀ ਤੋਂ ਮਹੰਤ ਸਾਹਿਬ ਹੋਰਾਂ ਨੇ ਸੁਤੇ ਸਿੱਧੀ ਬਚਨ ਕਰ ਦੇਣਾ ਭਾਈ ਸਾਹਿਬ ਜੀ ਮਹਾਂਪੁਰਸ਼ਾਂ ਦੀ ਸੇਵਾ ਕਰਿਆ ਕਰੋ ਤੁਹਾਨੂੰ ਬਥੇਰੀਆਂ ਗੱਡੀਆਂ ਮਿਲ ਜਾਣੀਆਂ ਹਨ ਠੀਕ ਹੈ ਸੁਖ ਦਾ ਸਾਧਨ ਮਿਲ ਗਿਆ ਹੈ ਉਹਨਾਂ ਮਹਾਪੁਰਸ਼ਾਂ ਦਾ ਅਸੀਸ ਹੈ ਅਸ਼ੀਰਵਾਦ ਹੈ ਪਰ ਉਦੋਂ ਮੈਂ ਬਹੁਤੇ ਦਿਨ ਆਇਆ ਕਰਦਾ ਸੀ ਕਿਉਂਕਿ ਜਾਣ ਦਾ ਫਿਕਰ ਨਹੀਂ ਸੀ ਹੁੰਦਾ ਹੁਣ ਗੱਡੀ ਹੁੰਦੀ ਹੈ ਆਪਣੀ ਤੇ ਇਸ ਕਰਕੇ ਲਾਲਚ ਕਰ ਰਹੀ ਹੈ ਚਲੋ ਚਲ ਚਲੀਏ ਘਰ ਚਲੇ ਜਾਂਦੇ ਖੈਰ ਗੁਰੂ ਬਖਸ਼ੇ ਜਿਤਨੀ ਵੀ ਮੈਂ ਸੇਵਾ ਕਰਦਾ ਹਾਂ ਮੇਰੀ ਸੇਵਾ ਨੂੰ ਪ੍ਰਵਾਨ ਕਰਿਓ ਮਹਾਪੁਰਸ਼ ਮੈਨੂੰ ਅਸੀਸ ਦਿੰਦੇ ਹਨ ਪਿਆਰ ਦਿੰਦੇ ਹਨ ਤੁਹਾਡੇ ਨਾਲ ਮੇਰਾ ਪਿਆਰ ਬਣਿਆ ਹੋਇਆ ਹੈ ਤੁਸੀਂ ਮਾਣ ਦਿੰਦੇ ਹੋ ਇਹ ਮਾਣ ਸਭ ਗੁਰੂ ਦੇ ਸ਼ਬਦ ਦਾ ਸਦਕਾ ਹੈ ਕੀਰਤਨ ਦਾ ਸਦਕਾ ਹੈ ਮੈਂ ਕੀਰਤਨ ਨਾ ਕਰਦਾ ਹੁੰਦਾ ਤਾਂ ਤੁਸੀਂ ਮੈਨੂੰ ਥੋੜਾ ਜਾਣਨਾ ਸੀ ਕੌਣ ਹੈ ਹਰਜਿੰਦਰ ਸਿੰਘ ਕਿਸੇ ਨੂੰ ਨਹੀਂ ਸੀ ਪਤਾ ਇਹ ਕੀਰਤਨ ਦੀ ਵਡਿਆਈ ਹੈ ਇਹ ਉਸ ਮਾਲਕ ਦੀ ਆਪਣੀ ਤਰ੍ਹਾਂ ਦੀ ਵਡਿਆਈ ਹੈ ਕਿ ਉਹ ਆਪਣੇ ਬੰਦਿਆਂ ਨੂੰ ਮਾਣ ਦਿੰਦਾ ਹੈ ਮਾਣਯੋਗ ਤਾਂ ਉਹ ਹੈ ਤੇ ਗੁਰੂ ਦਾ ਸ਼ਬਦ ਗੁਰੂ ਦੀ ਬਾਣੀ ਇਸ ਦਾ ਸਦਕਾ ਤੁਸੀਂ ਪਿਆਰ ਦਿੰਦੇ ਹੋ ਇਹ ਪਿਆਰ ਮੈਂ ਬਰਕਰਾਰ ਰੱਖਾਂ ਅਸੀਂ ਮੇਰੀ ਆਪ ਸੰਗਤ ਦੇ ਚਰਨਾਂ ਚਰਦਾਸ ਆਪ ਉਸ ਮਾਲਕ ਦੇ ਚਰਨਾਂ ਚਰਦਾਸ ਕਰ ਦਿਓ ਕੱਲ ਫੇਰ ਮਿਲ ਬੈਠਾਂਗੇ ਜੀ ਆਓ ਇੱਥੇ ਹੀ ਸਮਾਪਤੀ ਹੈ ਅਨੰਦ ਸਾਹਿਬ ਦਾ ਪੜ੍ਹਨਾ ਅਨੰਦ ਸਾਹਿਬ ਦਾ ਜਾਪ ਜੀ ਉਪਰੰਤ ਰਿਹਾ